ਤੇ ਨਾਮ ਜਪਦਿਆਂ ਜਪਦਿਆਂ ਸਤਿਗੁਰਾਂ ਦੇ ਦਰਸ਼ਨ ਤੋਂ ਪ੍ਰਭਾਵਿਤ ਇੰਨੀ ਹੋਈ ਕਿ ਇਸ ਨੇ ਇੱਕ ਵਾਰੀ ਆਪਣੇ ਜੀਵਨ ਵਿੱਚ ਅਖੰਡ ਪਾਠ ਤਰਾ ਦਿੱਤਾ ਆਪਣੇ ਘਰ ਵਿੱਚ ਤੇ ਅਖੰਡ ਪਾਠ ਤਰਾਇਆ ਆਪਣੀ ਮਰਜ਼ੀ ਨਾਲ ਤੇ ਜਿਸ ਵੇਲੇ ਅੱਧ ਵਿੱਚ ਗਿਆ ਨਾ ਅਖੰਡ ਪਾਠ ਮੱਧ ਵਿੱਚ ਗਿਆ ਤੇ ਪਾਠੀਆਂ ਨੂੰ ਆਖਿਆ ਮਨ ਵਿੱਚ ਸੋਚਿਆ ਮਨਾ ਜੇ ਕਿਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਆਣ ਕੇ ਦਰਸ਼ਨ ਦੇਣ ਭੋਗ ਦੇ ਸਮੇਂ ਤੇ ਤੇ ਮੇਰਾ ਜੱਗ ਸੰਪੂਰਨ ਹੋ ਜਾਏ ਕਿਉਂ ਨਾ ਮੈਂ ਅਰਦਾਸ ਕਰਕੇ ਵੇਖਾਂ ਪਾਠੀਆਂ ਨੂੰ ਕਹਿ ਦਿੱਤਾ ਜਾ ਕੇ ਵੀ ਤੁਸੀਂ ਇਸ ਤਰ੍ਹਾਂ ਕਰਿਓ ਪਾਠ ਜਰਾ ਲਮਕਾ ਕੇ ਰੱਖਣਾ ਹੌਲੀ ਕਰਨਾ ਸਤਿਗੁਰੂ ਪ੍ਰਤਾਪ ਸਿੰਘ ਜੀ ਦਰਸ਼ਨ ਦੇਣਗੇ ਭੋਗ ਦੇ ਸਮੇਂ ਉਹਨਾਂ ਆਖਿਆ ਮਾਈ ਤੂੰ ਕੀ ਹੋ ਗਿਆ ਤੈਨੂੰ ਸਤਗੁਰ ਤੇ ਤਾਂ ਆਉਂਦੇ ਨੇ ਜੇ ਉਹਨਾਂ ਨੂੰ ਪੁੱਛ ਕੇ ਬੇਨਤੀ ਕਰਕੇ ਸਮਾਂ ਲੈ ਕੇ ਤੇ ਤਾਂ ਲੈ ਕੇ ਅਖੰਡ ਪਾਠ ਕੀਤਾ ਜਾਏ ਤਾਂ ਉਹ ਆਣ ਕੇ ਦਰਸ਼ਨ ਦਿੰਦੇ ਨੇ ਇਸ ਤਰ੍ਹਾਂ ਤਾਂ ਨਹੀਂ ਕਦੀ ਆਏ ਉਹ ਆਖਣ ਲੱਗੀ ਤੁਸੀਂ ਇਸ ਤਰ੍ਹਾਂ ਕਰੋ ਮੇਰੀ ਗੱਲ ਮੰਨੋ ਮੈਂ ਆਪੇ ਇਹ ਗੱਲ ਇਹ ਤੁਸੀਂ ਕੰਮ ਮੇਰੇ ਜੋ ਮੇਰੇ ਰਹਿਣ ਦਿਓ ਮਾਤਾ ਦਾਨੀ ਨੇ ਸ਼ਾਮ ਨੂੰ ਜਿਸ ਦਿਨ ਮੱਧ ਵਿੱਚ ਪਾਠ ਸੀ ਥੋੜਾ ਜਿਹਾ ਠਹਿਰ ਕੇ ਦਲੀਲਾਂ ਕਰਦਿਆਂ ਕਰਦਿਆਂ ਸ਼ਾਮ ਪੈ ਗਈ ਇਹ ਵੇਲਾ ਹੋ ਗਿਆ ਥੋੜਾ ਜਿਹਾ ਦਿਨ ਬਾਕੀ ਸੀ ਤੇ ਉੱਥੇ ਘਰ ਬੈਠੀ ਨੇ ਆਖਰ ਇਹ ਗੱਲ ਮਨ ਨੇ ਪੱਕੀ ਕਰ ਲਈ ਪਈ ਸਤਿਗੁਰਾਂ ਅਗੇ ਅਰਦਾਸ ਕਰੀ ਦਿਓ ਘਰ ਬੈਠੀ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਅਖੰਡ ਪਾਠ ਤਰਾਇਆ ਹੋਇਆ ਜੀ ਕਰਦਾ ਜੇ ਤੁਸੀਂ ਆਣ ਕੇ ਦਰਸ਼ਨ ਦਿਓ ਤੇ ਮੇਰਾ ਜੱਗ ਸੰਪੂਰਨ ਹੋ ਸਕਦਾ ਤੇ ਇੱਥੇ ਰੌਣਕਾਂ ਬਣ ਜਾਣ ਤੇ ਕਿਰਪਾ ਕਰੋ ਮੈਂ ਚਰਨ ਪਰਸਲਵਾ ਬਿਰਦ ਅਵਸਥਾ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨਹਿਰ ਵਾਲੇ ਡੇਰੇ ਤੇ ਬੈਠੇ ਸਨ ਨਹਿਰ ਦੇ ਕੰਢੇ ਤੇ ਇਹ ਤੁਸੀਂ ਸਾਰਿਆਂ ਬਹੁਤਿਆਂ ਦੇਖਿਆ ਹੋਇਆ ਉੱਥੇ ਬੈਠੇ ਸਨ ਕੋਲ ਦੋ ਹੀ ਸੇਵਕ ਨੇ ਸੰਤ ਧਾਰਾ ਸਿੰਘ ਲਾਂਗਰੀ ਤੇ ਭਾਈ ਵਜੀਰ ਸਿੰਘ ਨੂੰ ਭਾਈ ਵਜੀਰ ਸ਼ੁਰਾ ਨੂੰ ਆਖਿਆ ਭਾਈ ਜੀ ਇਸ ਤਰ੍ਹਾਂ ਕਰੀਏ ਕਿ ਹੁਣੇ ਤਿਆਰ ਹੋਣਾ ਦੁਰਾਏ ਤੋਂ ਗੱਡੀ ਫੜਨੀ ਆ ਰੇਲ ਤੇ ਚੜ ਕੇ ਤੇ ਅੰਮ੍ਰਿਤਸਰ ਜਾਣਾ ਤੇ ਜਲਦੀ ਤਿਆਰੀ ਕਰੋ ਚੱਲੀਏ ਅਰਦਾਸ ਸੁਣੀ ਨਾ ਭਾਈ ਹੁਰਾ ਪੁੱਛਿਆ ਸੱਚੇ ਪਾਤਸ਼ਾਹ ਜੇ ਕਿਤੇ ਦੂਰ ਜਾਣਾ ਹੈ ਤੇ ਭੈਣੀ ਸਾਬੋ ਘੋੜਾ ਮੰਗਾ ਲਈਏ ਕੋਈ ਘੋੜੇ ਮੰਗਾ ਕੇ ਤੇ ਇੱਥੇ ਦੁਰਾਏ ਪਹੁੰਚ ਜਾਂਦੇ ਆ ਸੱਚੇ ਪਾਤਸ਼ਾਹ ਆਖਣ ਲੱਗੇ ਜੇ ਭੈਣੀ ਸਾਹਿਬ ਘੋੜੇ ਲੈਣ ਵਾਸਤੇ ਭੇਜਿਆ ਸਿੱਖ ਨੂੰ ਤੇ ਦਿਨ ਛਿਪ ਜਾਣਾ ਹੈ ਤੇ ਆਪਾਂ ਰੇਲ ਤੋਂ ਰਹਿ ਜਾਵਾਂਗੇ ਤੇ ਆ ਦੁਰਾਇਆ ਕਿਹੜੀ ਦੂਰ ਹੈ ਉੱਥੇ ਜਾ ਕੇ ਤੇ ਰੇਲ ਫੜ ਲੈਨੇ ਆ ਸਤਿਗੁਰੂ ਜੀ ਤੁਹਾਨੂੰ ਪਤਾ ਹੀ ਆ ਉਹਨਾਂ ਦੀ ਕਿੰਨੀ ਜਲਦੀ ਤੇ ਕਿੰਨੇ ਤੇਜ਼ ਚੱਲਦੇ ਸਨ ਜਦੋਂ ਕਿਤੇ ਚੱਲਦੇ ਸਨ ਮਗਰ ਬੰਦੇ ਨਸ ਕੇ ਹੀ ਮਿਲਦੇ ਹੁੰਦੇ ਸਨ ਅਸਾਂ ਸਾਰਾ ਇਹ ਸਮਾਂ ਵੇਖਿਆ ਹੋਇਆ ਜਿਉਂ ਤੁਰੇ ਦੋਵੇਂ ਸਾਥੀ ਨਾਲ ਸੇਵਕ ਨਾਲ ਭਾਈ ਵਜੀਰ ਸਿੰਘ ਜੀ ਤੇ ਲਾਂਗਰੀ ਧਾਰਾ ਸਿੰਘ ਇੱਥੋਂ ਚੱਲ ਕੇ ਦੁਰਾਏ ਤੋਂ ਸ਼ਾਮ ਨੂੰ ਦਿਨ ਛਪੇ ਨਾਲ ਜਾ ਰੇਲ ਫੜੀ ਅੰਮ੍ਰਿਤਸਰ ਜਾ ਉਤਰੇ ਰਾਤ ਅੰਮ੍ਰਿਤਸਰ ਰਹੇ ਸਵੇਰੇ ਆਸਾ ਦੀ ਵਾਰ ਦਾ ਪਾਠ ਇੱਥੇ ਹੀ ਸੁਣਿਆ ਤੇ ਸੁਣਦਿਆਂ ਸਾਰ ਹੀ ਉਧਰ ਅਜੇ ਆਸਾ ਦੀ ਵਾਰ ਚੱਲ ਰਹੀ ਸੀ ਤੇ ਸੰਤ ਧਾਰਾ ਸਿੰਘ ਜੀ ਲੰਗਰ ਕਰਦੇ ਪਏ ਸਨ ਸਤਿਗੁਰਾਂ ਵਾਸਤੇ ਤੇ ਮਾਤਾ ਦਾਨੀ ਨੂੰ ਪਤਾ ਲੱਗ ਗਿਆ ਕਿ ਸਤਿਗੁਰਾਂ ਦਾ ਲੰਗਰ ਤੇ ਉੱਥੇ ਅੰਮ੍ਰਿਤਸਰ ਹੋ ਰਿਹਾ ਇਹਨ ਫੇਰ ਅਰਦਾਸ ਕਰ ਦਿੱਤੀ ਅਰਦਾਸ ਵਿੱਚ ਆਖਿਆ ਸੱਚੇ ਪਾਤਸ਼ਾਹ ਇਹ ਲੰਗਰ ਤੁਹਾਡੇ ਵਾਸਤੇ ਹੋ ਰਿਹਾ ਹੈ ਅੰਮ੍ਰਿਤਸਰ ਵਿੱਚ ਤੇ ਇਸ ਤੋਂ ਪਹਿਲਾਂ ਅਰਜ ਮੇਰੀ ਆ ਲੰਗਰ ਦੀ ਲੰਗਰ ਤੁਸੀਂ ਕਿਰਪਾ ਕਰਕੇ ਇੱਥੇ ਆਣ ਕੇ ਛਕਣਾ ਕਿਉਂਕਿ ਪਹਿਲਾਂ ਅਰਜ ਮੈਂ ਕਰ ਚੁੱਕੀ ਹੋਈ ਆ ਤੇ ਲੰਗਰ ਤੁਹਾਡਾ ਇੱਥੇ ਤਿਆਰ ਹੋ ਰਿਹਾ ਇਹ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਸਾ ਦੀ ਵਾਰ ਸੁਣ ਕੇ ਤੇ ਉੱਠੇ ਉੱਠ ਕੇ ਅਰਦਾਸ ਤੋਂ ਬਾਅਦ ਤੇ ਗਏ ਲੰਗਰ ਸਥਾਨ ਤੇ ਪੁੱਛਿਆ ਲਾਂਗਰੀ ਨੂੰ ਧਾਰਾ ਸਿਆ ਕੀ ਕਰਦਾ ਪਿਆ ਉਹ ਕਹਿੰਦਾ ਸੱਚੇ ਪਾਤਸ਼ਾਹ ਦਾਲਾ ਬਣ ਗਿਆ ਤੇ ਪ੍ਰਸ਼ਾਦੇ ਪਕਾਉਣ ਲੱਗਾ ਆਖਣ ਲੱਗੇ ਆਪਣਾ ਗੜਵਾ ਲੈ ਕੇ ਤੇ ਲੰਗਰ ਚੋਂ ਬਾਹਰ ਆ ਜਾ ਸਤਬਚਨ ਜੀ ਉਹਨ ਸਭ ਕੁਝ ਉੱਥੇ ਹੀ ਛੱਡਿਆ ਗੜਵਾ ਲਿਆ ਲਾਂਗਰੀ ਨੂੰ ਨਾਲ ਲਿਆ ਭਾਈ ਜੀ ਨਾਲ ਤੇ ਇੱਥੋਂ ਫੇਰ ਗੱਡੀ ਫੜੀ ਤਰਨਤਾਰਨ ਦੇ ਪਿਛਲਾ ਇੱਕ ਸਟੇਸ਼ਨ ਹੈ ਜਿਹੜਾ ਕਿ ਚੰਬੇ ਨੂੰ ਨੇੜੇ ਪੈਂਦਾ ਸੀ ਉੱਥੇ ਉਤਰੇ ਜਾ ਕੇ ਉਤਰ ਕੇ ਤੇ ਇੱਥੋਂ ਤਾਂਗੇ ਤੇ ਜਾਣਾ ਸੀ ਅੱਗੇ ਸਤਗੁਰਾਂ ਨੇ ਸਾਲਮ ਤਾਂਗਾ ਕੀਤਾ ਚੱਲ ਪਏ ਤੇ ਉੱਥੇ ਪਹੁੰਚਦਿਆਂ ਪਹੁੰਚਦਿਆਂ ਦਿਨ ਦੇ 11 ਦਾ ਟਾਈਮ ਹੋ ਗਿਆ ਧੁੱਪ ਕਾਫੀ ਚੜ ਗਈ ਸੂਰਜ ਚੜ ਕੇ ਉੱਚਾ ਆ ਗਿਆ ਮਾਈ ਦਾਨੀ ਨੇ ਪਾਠੀਆਂ ਨੂੰ ਕਹਿ ਦਿੱਤਾ ਕਿ ਤੁਸੀਂ ਜਲਦੀ ਨਹੀਂ ਕਰਨੀ ਸਤਿਗੁਰੂ ਜੀ ਆ ਰਹੇ ਨੇ ਦਰਸ਼ਨ ਦੇਣਗੇ ਜ਼ਰੂਰ ਹੈਰਾਨ ਹੋ ਗਏ ਵੀ ਹੱਦ ਹੋ ਗਈ ਮਾਇਆ ਮਾਈ ਪਤਾ ਨਹੀਂ ਕੀ ਕਰਦੀ ਪਈ ਹੈ ਇਸ ਤਰ੍ਹਾਂ ਕਦੀ ਸੱਚੇ ਪਾਤਸ਼ਾਹ ਆਏ ਨਹੀਂ ਇਹਨਾਂ ਨੇ ਉਹਦੀ ਗੱਲ ਮੰਨ ਲਈ ਮਾਤਾ ਦਾਨੀ ਬਾਹਰ ਥੜੇ ਤੇ ਬੈਠੀ ਆ ਧੁੱਪੇ ਤੇ ਮਾਲਾ ਫੇਰਦੀ ਪਈ ਆ ਆਪਣੇ ਸਤਿਗੁਰੂ ਨੂੰ ਡੀਕਦੀ ਪਈ ਆ ਕਿਸੇ ਨੇ ਆਖਿਆ ਮਾਤਾ ਧੁੱਪ ਬੜੀ ਚੜੀ ਹੋਈ ਆ ਤੂੰ ਛਾਵੇਂ ਹੋ ਜਾ ਆਖਣ ਲੱਗੀ ਮੇਰਾ ਸਤਿਗੁਰੂ ਧੁੱਪੇ ਆ ਰਿਹਾ ਤਾਂਗੇ ਤੇ ਬੈਠਾ ਹੋਇਆ ਤੇ ਮੈਂ ਛਾਵੇਂ ਕਿਸ ਤਰ੍ਹਾਂ ਹੋ ਜਾਵਾਂ ਧੁੱਪੇ ਬੈਠੀ ਰਹੀ 11 ਵਜੇ ਪੂਰੇ ਸਤਿਗੁਰੂ ਜੀ ਨੇ ਉੱਥੇ ਦਰਸ਼ਨ ਦਿੱਤੇ ਜਾ ਕੇ ਤਾਂਗੇ ਤੋਂ ਉਤਰੇ ਮਾਤਾ ਨੂੰ ਪਤਾ ਲੱਗ ਗਿਆ ਸਤਿਗੁਰੂ ਜੀ ਆ ਗਏ ਉੱਠ ਕੇ ਖਲੋਤੀ ਮਾਤਾ ਸਤਕਾਰ ਵਾਸਤੇ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਸ ਵੇਲੇ ਕੋਲ ਜਾ ਕੇ ਖਲੋਤੇ ਤੇ ਇਸ ਨੇ ਚਰਨਾ ਤੇ ਲੇਟਣ ਲੱਗ ਪਈ ਚਰਨਾ ਤੇ ਲੇਟੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਬਾਹਾਂ ਤੋਂ ਫੜ ਕੇ ਮਾਤਾ ਨੂੰ ਚੁੱਕ ਕੇ ਖਿਲਾਰਿਆ ਤੇ ਮਾਤਾ ਨੇ ਸਤਗੁਰਾਂ ਦੇ ਨਾਲ ਇਸ ਤਰ੍ਹਾਂ ਗੱਲ ਵਕੜੀ ਪਾ ਲਈ ਕੁੱਟ ਕੇ ਮੈਂ ਕਹਿੰਦਾ ਇਹ ਕਿਹੜੇ ਪਾਸਿਓਂ ਘਟਿਆ ਜਦੋਂ ਸਤਗੁਰਾਂ ਦੇ ਨਾਲ ਸਪਰਸ਼ ਕੀਤਾ ਤੇ ਫਿਰ ਬਿਰਤੀ ਉਹ ਹੋ ਗਈ ਫਿਰ ਹਰ ਬ੍ਰਹਮ ਬਿਰਤੀ ਹੋ ਗਈ ਉਸੇ ਵੇਲੇ ਬਿਰਤੀ ਬਦਲ ਦਿੱਤੀ ਸਤਗੁਰਾਂ ਨੇ ਜਾ ਕੇ ਅੰਦਰ ਖੜਿਆ ਸਤਗੁਰਾਂ ਨੂੰ ਜਾ ਕੇ ਸ਼ਲੋਕ ਸਰਵਣ ਕੀਤੇ ਸਤਗੁਰਾਂ ਨੇ ਉਪਰੰਤ ਲੰਗਰ ਛਕਿਆ ਤੇ ਜਗ ਸੰਪੂਰਨ ਹੋਇਆ ਇਸ ਮਾਤਾ ਦਾਨੀ ਦਾ ਜੀਵਨ ਨਾਮ ਧਾਰੀ ਇਤਿਹਾਸ ਵਿੱਚ ਇੰਨਾ ਉੱਚਾ ਹੈ ਕਿ ਇੱਕ ਵਾਰੀ ਲਾਗੇ ਦਰਿਆ ਬਿਆਸ ਵਗਦਾ ਸੀ ਥੋੜੀ ਦੂਰ ਤੇ ਤੇ ਇਹਦਾ ਸਰੀਰ ਹੋ ਗਿਆ ਬਿਰਧ ਤੇ ਰੋਜ਼ ਬਿਆਸ ਤੋਂ ਜਾ ਕੇ ਇਸ਼ਨਾਨ ਕਰਦੀ ਹੁੰਦੀ ਸੀ ਤੇ ਸਰੀਰ ਬਿਰਧ ਹੋ ਗਿਆ ਤੇ ਦਰਿਆ ਤੱਕ ਪਹੁੰਚਿਆ ਨਾ ਗਿਆ ਇੱਕ ਦਿਨ ਬਹੁਤ ਔਖੀ ਹੋ ਕੇ ਜਾ ਕੇ ਪਹੁੰਚ ਕੇ ਜਾ ਕੇ ਤੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਤੇ ਕਿਨਾਰੇ ਤੇ ਖਲੋ ਕੇ ਆਖਣ ਲੱਗੀ ਦਰਿਆ ਨੂੰ ਆਖਿਆ ਵੇਖ ਲੈ ਹੁਣ ਮੈਥੋਂ ਆਣ ਕੇ ਨਹੀਂਓ ਕੀਤਾ ਜਾਂਦਾ ਇਸ਼ਨਾਨ ਜਰਾ ਨੇੜੇ ਹੋ ਜਾਵੇਂ ਤੇ ਮੈਂ ਜਰਾ ਇਸ਼ਨਾਨ ਕਰਨਾ ਸੌਖਾ ਹੋ ਜਾਏਗਾ ਦਰਿਆ ਚੱਲ ਪਿਆ ਢਾਹ ਲਾ ਦਿੱਤੀ ਦਰਿਆ ਨੇ ਉਧਰ ਨੂੰ ਪਿੰਡ ਵੱਲ ਨੂੰ ਜੋ ਲੱਗਾ ਜ਼ਮੀਨ ਢਾਉਂਦਾ ਢਾਉਂਦਾ ਦਰਿਆ ਪਿੰਡ ਤੱਕ ਆ ਗਿਆ ਜਿਸ ਵੇਲੇ ਦੀਵਾਰਾਂ ਤੱਕ ਆਇਆ ਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਤੇ ਮਾਤਾ ਦਾਨੀ ਕੋਲ ਗਏ ਮਾਤਾ ਤੂੰ ਇਹਨੂੰ ਆਖਿਆ ਸੀ ਵੀ ਨੇੜੇ ਹੋ ਜਾ ਤੇ ਉਹ ਲੱਗਾ ਪਿੰਡ ਢਾਉਣ ਹੁਣ ਤੇ ਪਿੰਡ ਤੇ ਬਚਾ ਲਿਆ ਕੰਮ ਸੇ ਕੰਮ ਜਾ ਕੇ ਤੇ ਖਲੋ ਕੇ ਦਰਿਆ ਦੇ ਕਿਨਾਰੇ ਤੇ ਆਖਣ ਲੱਗੀ ਤੈਨੂੰ ਇਸ ਤਰ੍ਹਾਂ ਥੋੜਾ ਆਖਿਆ ਸੀ ਵੀ ਪਿੰਡ ਢਾ ਦੇ ਉਹ ਤੇ ਆਖਿਆ ਸੀ ਵੀ ਤੂੰ ਨੇੜੇ ਹੋ ਜਾ ਮੇਰਾ ਇਸ਼ਨਾਨ ਕਰਨਾ ਜਰਾ ਸੌਖਾ ਹੋ ਜਾਏ ਇੰਨੀ ਕਰਨੀ ਵਾਲੀ ਮਾਤਾ ਉਦੋਂ ਹੋ ਗਈ ਜਦੋਂ ਸਤਗੁਰਾਂ ਦੇ ਚਰਨ ਪਰਸੇ ਬੈਠ ਮੈਂ ਅਰਜ ਕਰ ਰਿਹਾ ਸਾਂ ਕਿ ਇਹ ਹੈ ਐਸੇ ਲੋਕਾਂ ਨੂੰ ਅਸੀਂ ਕਹਿ ਸਕਨੇ ਆ ਸਤਿਗੁਰੂ ਵਾਲੇ ਜਿਨ੍ਹਾਂ ਦੇ ਅੰਦਰ ਉਪਦੇਸ਼ ਅਸਰ ਕਰਦਾ ਉਪਦੇਸ਼ ਤੋਂ ਹੀ ਐਸਾ ਜੀਵਨ ਬਦਲ ਕੇ ਰੱਖ ਦਿੱਤਾ ਸਤਿਗੁਰਾਂ ਨੇ ਸੋ ਮੈਂ ਅਰਜ ਕਰ ਰਿਹਾ ਸਾਂ ਕਿ ਜਿੰਨਾ ਲੋਕਾਂ ਨੇ ਇਸ ਤਰ੍ਹਾਂ ਕੀਤਾ ਕਬੀਰ ਕਹਿੰਦੇ ਨੇ ਕਬੀਰ ਗੁਰ ਲਾਗਾ ਤਬ ਜਾਣੀਏ ਸਮਝ ਲਓ ਤਾਂ ਸਤਿਗੁਰੂ ਨਾਲ ਮਿਲਾਪ ਹੋਇਆ ਮਿਟੈ ਮੋਹ ਤਨ ਤਾਪ ਅੰਦਰੋਂ ਇਹ ਈਰਖਾ ਦਵੈਤ ਤੇ ਹਉਮੈ ਅਗਨੀ ਤ੍ਰਿਸ਼ਨਾ ਤੇ ਕ੍ਰੋਧ ਇਹ ਬਿਮਾਰੀਆਂ ਨਿਕਲ ਜਾਣ ਤੇ ਸਮਝ ਲਓ ਸਤਿਗੁਰੂ ਮਿਲਿਆ ਤੇ ਜੇ ਇਹ ਬਿਮਾਰੀਆਂ ਨਹੀਂ ਨਿਕਲੀਆਂ ਤੇ ਫਿਰ ਸਤਿਗੁਰੂ ਮਿਲਣ ਦੀ ਨਿਸ਼ਾਨੀ ਨਹੀਂ ਬਣੇਗੀ ਮੈਂ ਇਹ ਅਰਜ਼ ਕਰਾਂਗਾ ਕਿ ਸਾਰੀ ਸਾਧ ਸੰਗਤ ਹਰ ਮਨੁੱਖ ਨੂੰ ਹਰ ਗੁਰਸਿੱਖ ਦੇ ਅੰਦਰ ਇਹ ਕਾਮਨਾ ਹੋਵੇ ਕਿ ਮੈਂ ਸਤਿਗੁਰਾਂ ਨੂੰ ਮਿਲ ਕੇ ਤੇ ਆਪ ਆਪਣਾ ਅੰਦਰੋਂ ਅੰਦਰਲਾ ਹਿੱਸਾ ਸਾਫ਼ ਕਰ ਲਵਾਂ